ਮਨ ਮੇਰੇ ਤਿੰਨ ਕੀ ਓੜ ਲੈ ਮਨ ਤਨ ਆਪਣਾ ਤਿੰਨ ਜਨ ਦੇ ਮਨ ਮੇਰੇ ਮਨ ਮੇਰੇ ਤਿੰਨ ਕੀ ਓੜ ਲੈ ਮਨ ਮੇਰੇ ਤਿੰਨ ਕੀ ਓੜ ਲੈ ਪਰ ਓੜ ਦੀ ਜਾਈ ਜਿਹੜੇ ਆਠ ਪੈਰ ਪ੍ਰਭ ਅਸੇ ਹਜੂਰੇ ਇਹ ਜਨ ਤੂਰੇ ਆਠ ਪੈਰ ਪ੍ਰਭ ਵਸੇ ਨੇ ਜਿਹੜੇ ਪ੍ਰਭ ਨਾਲ ਅੱਠੇ ਪੈਰ ਪਾਸਦੇ ਨੇ ਉਹਦੀ ਓਟ ਲਿਓ ਸੱਚ ਦੀ ਓਟ ਚੰਗੀ ਹੁੰਦੀ ਹੈ ਭਾਣੇ ਦੀ ਓਟ ਲਿਓ ਬਾਕੀ ਓਟ ਨਾਲ ਲੈ ਝੂਠੀ ਓਟ ਨਾਲ ਲੈ ਲਿਓ ਸੱਚ ਦੀ ਓਟ ਲੈ ਲਿਓ ਇਹ ਗੱਲ ਕਹੀ ਹੈ ਗੁਰਸਿੱਖਾਂ ਨੂੰ ਗੁਰ ਸਤਗੁਰ ਕੇ ਜਿਹੜੇ ਸਿੱਖ ਸੀ ਇੱਕ ਸਿੱਖ ਸੀ ਕੋ ਗੁਰ ਸਤਗੁਰ ਕੇ ਸਿੱਖ ਸੀ ਜਿਹੜੇ ਗੁਰੂ ਕਾ ਜੁੜੇ ਹੋਏ ਸਿੱਖਿਆ ਲੈ ਰਹੇ ਤੇ ਗੁਰ ਸਤਗੁਰ ਦੇ ਸਿੱਖ ਸੀ ਬਾਕੀ ਸਿੱਖ ਹੋਰ ਬਥੇਰੇ ਸੀ ਜਿਹੜੇ ਜੁੜ ਕੇ ਨਾ ਸ੍ਰੀ ਚੰਦ ਨਾਲ ਦੋਇਆ ਨਾ ਤੇ ਆਣਾ ਬਾਹਰ ਉਹਨਾਂ ਬਾਰਾਂ ਨੂੰ ਕੱਚੇ ਪਿੱਲੇ ਰਾਮ ਰਾਏ ਦੀ ਗੱਡੀ ਚੱਲਦੀ ਸੀ ਪੰਜਾਬ ਕੋਲ ਬੈਠੀ ਰਾਮ ਰਾਏ ਦੀ ਗੱਡੀ ਬਾਅਦ ਚ ਚੱਲੀ ਹੈ ਪੰਜਵੇਂ ਬਾਦਸ਼ਾਹ ਵੇਲੇ ਦੀ ਹੈ ਬਾਅਦ ਚੱਲੀ ਹੈ ਦਸਮ ਬਾਦਸ਼ਾਹ ਵੇਲੇ ਸੀ ਉਹ ਹਾਂ ਫਿਰ ਫੇਰ ਦੀ ਚੱਲਦੀ ਹੈ ਫਿਰ ਫੇਰ ਦੀ ਗੱਲ ਹੈ ਮਨ ਮੇਰੇ ਤਿੰਨ ਕੀ ਓਟ ਲੈ ਮਨ ਮੇਰੇ ਤਿੰਨ ਕੀ ਓਟ ਲੈ ਮਨ ਤਨ ਆਪਣਾ ਤਿੰਨ ਜਾਣੇ ਮਨ ਤਨ ਆਪਣਾ ਤਿੰਨ ਜਦ ਫਿਰ ਥੀਏ ਨਾਲ ਨਾ ਖੜੀ ਇੱਧਰ ਖੜੀ ਐਂ ਕਿਹਾ ਮੈਂ ਕਿਹਦੀ ਓਟ ਲੈ ਭਗਤਾਂ ਦੀ ਓਟ ਲੈ ਜਿਹਨਾਂ ਦੀ ਬਾਣੀ ਹੈ ਆਪਣੇ ਮਨ ਨੂੰ ਕਹੇ ਇਹਨਾਂ ਦੀ ਓਟ 'ਚ ਰਹਿ ਇਹਨਾਂ ਇਹ ਧੜੇ 'ਚ ਰਹਿ ਸੱਚ ਵਾਲੇ ਧੜੇ 'ਚ ਰਹਿ ਜਿਨ੍ਹਾਂ ਦਾ ਧੜਾ ਸੱਚ ਨਾਲ ਉਹ ਧੜੇ 'ਚ ਹੋ ਜਾ ਤੇਰੀ ਕੀ ਓਟ ਲੈ ਲੈ ਮਨ ਤਾਂ ਆਪਣਾ ਤਨ ਜਾਂਦੇ ਉਹਨਾਂ ਨੂੰ ਮਨ ਤਨ ਦੇ ਕੇ ਉਹਨਾਂ ਦੇ ਧੜੇ 'ਚ ਹੋ ਜਾ ਸੱਚ ਵਾਲਾ ਧੜਾ ਕਬੂਲ ਕਰ ਲੈ ਜਿਨੀ ਜਨ ਆਪਣਾ ਪ੍ਰਭੂ ਪੁਛਾਤਾ ਸੋ ਜਨ ਸਰਬ ਥੋਕ ਦਾ ਦਾਤਾ ਜਿਨ ਜਨ ਆਪਣਾ ਪ੍ਰਭੂ ਪਛਾਤਾ ਜਿਹਨੇ ਆਪਣਾ ਪ੍ਰਭੂ ਪਛਾਣ ਲਿਆ ਸੋ ਸਰਬ ਥੋਕ ਦਾ ਦਾਤਾ ਉਹਦੇ ਕੋਲ ਸਾਰੀਆਂ ਦਾਤਾਂ ਨੇ ਸਾਰੀਆਂ ਦਾਤਾਂ ਕਿੱਥੇ ਹੁੰਦੀਆਂ ਨਾਮ ਜੋਗੀਆਂ ਨੇ ਜਿਹਦੇ ਕੋਲ ਨਾਮ ਉਹਦੇ ਕੋਲ ਸਾਰੀਆਂ ਦਾਤਾਂ ਸਰਬ ਥੋਕ ਦਾ ਦਾਤਾ ਉਹ ਕਿਵੇਂ ਸਰਬ ਥੋਕ ਦਾ ਦਾਤਾ ਜੇ ਸੰਤੋਖ ਆ ਜੂਗਾ ਸਰਬ ਥੋਕ ਦਾ ਦਾਤਾ ਮਾਇਆ ਦੀਆਂ ਰਾਤਾਂ ਤਾਂ ਸੰਤੋਖ ਜੇ ਪਈਆਂ ਨੇ ਮਾਇਆ ਦੀ ਭੁੱਖ ਤਾਂ ਭੁੱਖਿਆਂ ਦੀ ਭੁੱਖ ਦਾ ਉਤਰ ਨਹੀਂ ਕਿਆ ਦੀ ਭੁੱਖ ਨਹੀਂ ਉਤਾਰੀ ਜਾ ਸਕਦੀ ਬਿਨਾ ਸੰਤੋਖ ਨਹੀਂ ਕਹੂ ਸੰਤੋਖ ਦੇ ਦੋ ਸਰਬ ਦੋਖ ਆ ਗਿਆ ਉਹਦੇ ਕੋਲ ਸਰਬ ਦੋਖ ਦੇ ਦਾਤੇ ਨੂੰ ਉਹ ਕਰਦੇ ਨੇ ਇਹਦੇ ਅਰਥਾਂ ਨੂੰ ਨਸ਼ਟ ਕਰ ਲੈਂਦੇ ਆ ਦੇਖੋ ਜੀ ਸਰਬ ਦੋਖ ਦਾ ਦਾਤਾ ਅਰਥਾਂ ਦੇ ਨਾਲ ਕਰਕੇ ਸੁਪਰੇ ਹੋ ਜਾਂਦੇ ਉਹ ਕਿਆ ਕੋ ਖਣਾ ਉਤਰੇ ਫਿਰ ਉੱਥੇ ਕੀ ਕਰੋਗੇ ਕਿਉਂ ਆਮ ਲੋਕਾਂ ਨੂੰ ਗਿਆਨ ਸ਼ਰਾਰਤ ਕਰ ਹਰ ਵਕਤ ਛਾਤਰ ਲੋਕ ਹਰ ਵਕਤ ਰਹਿੰਦੇ ਨੇ ਵੀ ਕਿੱਥੋਂ ਅਸੀਂ ਇਹਨੂੰ ਬਾਣੀ ਦੇ ਨਸ ਕਰ ਸਕਦੇ ਦੇਖਾ ਹੀ ਉੱਥੇ ਉਹਨਾਂ ਦੀ ਅਨਰਥ ਕਰਦੇ ਨੇ ਛਾਤਰ ਨੇ ਹਾਂ ਇਸ ਕੀ ਸਰਨ ਸਰਬ ਸੁਖ ਪਾਵੇ ਇਸ ਕੇ ਦਸ ਸਭ ਪਾਪ ਮਿਟਾਵੇ ਕੀ ਸਰਨ ਉਹਦੀ ਛੜਨ ਵਿੱਚ ਸਰਬ ਸੁਖ ਪਾਵੈ ਸਾਰੇ ਸੁਖ ਨੇ ਕਿਹਦੀ ਸਰਨ ਚ ਹੁਕਮ ਦੀ ਸ਼ਰਨ ਹੁਕਮ ਦੀ ਸ਼ਰਨ ਦੇ ਵਿੱਚ ਹੁਕਮ ਅੰਦਰ ਰਹਿਣ ਦੇ ਪਾਣਾ ਮੰਨਣ ਚ ਸਾਰੇ ਸੁਖ ਨੇ ਇਸ ਕੀ ਸਰਨ ਸਰਬ ਸੁਖ ਪਾਵੈ ਇਸ ਕੇ ਦਸ ਸਭ ਪਾਪ ਮਿਟਾਵੈ ਇਸ ਕਰ ਹੁਕਮ ਦਾ ਦਰਸ਼ਨ ਹੋਇਆ ਸ਼ਬਦ ਗੁਰੂ ਦਾ ਦਰਸ਼ਨ ਹੋਇਆ ਸਭ ਪਾਪ ਮਿਟਾਵਾਂ ਕਲਪਨਾ ਹੁੰਦੀ ਹੋਈ ਦੀ ਪਾਪ ਰਹਿੰਦਾ ਹੀ ਨਹੀਂ ਹੁਕਮ ਉਹ ਰਹਿੰਦਾ ਹੀ ਨਹੀਂ ਅਵਰ ਸਿਆਣਪ ਸਗਲੀ ਛਾੜ ਇਸ ਜਨ ਕੀ ਤੂੰ ਸੇਵਾ ਲਾਗ ਅਵਰ ਸਿਆਣਪ ਸਗਲੀ ਛਾੜ ਤੇ ਜਨ ਕੀ ਤੂੰ ਸੇਵਾ ਲਾਗ ਜਿਹੜਾ ਹੁਕਮ ਨਾਲ ਜੁੜਿਆ ਹੋਇਆ ਹੋਰ ਸਿਆਣਪ ਛੱਡ ਕੇ ਉਹਦੀ ਸੇਵਾ ਲੱਗ ਜਾ ਜਿਹੇ ਜੀ ਸੇਵਾ ਉਹ ਕਰਦਾ ਹੋ ਜੀ ਤੂੰ ਲੱਗ ਜਾ ਉਹਦੀ ਸੇਵਾ ਨਾ ਲੱਗ ਉਹਦੀ ਸੇਵਾ 'ਚ ਹੱਥ ਪਟਾ ਕੋਈ ਬੜਾ ਭਾਈ ਕੰਮ ਕਰਦਾ ਬਾਕੀ ਜਾਣੇ ਛੋਟੇ ਨੇ ਉਹ ਛੋਟਾ ਬੜਾ ਹੋ ਗਿਆ ਉਹਦੇ ਹਟਾਉਣ ਲੱਗ ਗਿਆ ਨਾਲ ਉਹ ਉਹਦੀ ਉਹ ਸੇਵਾ ਕਰਦਾ ਕੋਈ ਤਾਂ ਉਹਦਾ ਭਾਰ ਹੌਲਾ ਕੀਤਾ ਹੀ ਉਹਦਾ ਭਾਈ ਇੱਕ ਹੋਰ ਭਾਈ ਹੋ ਗਿਆ ਬੜਾ ਉਹ ਵੀ ਤੀਆ ਲੱਗ ਗਿਆ ਉਧਰ ਕੰਮ ਚੱਲ ਕੰਮ ਚੱਲ ਪਿਆ ਕਹਿੰਦੇ ਭਾਈ ਹੁਣ ਚਾਰ ਪੰਜ ਭਾਈ ਸੀ ਪਹਿਲਾਂ ਦੇ ਕੋਈ ਸੀਗਾ ਫਿਰ ਦੂਏ ਵੀ ਜੋਗੇ ਸਾਰੇ ਲਾਇਕ ਸੀ ਬੜਾ ਜਿਵੇਂ ਕਹਿੰਦਾ ਸੀ ਉਵੇਂ ਸਾਰੇ ਉਹ ਕੰਮ ਲੱਗ ਗਏ ਬੱਲੇ ਬੱਲੇ ਹੋ ਗਿਆ ਜੀ ਕਿੰਨਾ ਸੰਗਤ ਜੁੜਦੀ ਜੁੜਦੀ ਜੁੜਦੀ ਜੁੜਦੀ ਪੰਜਵੇਂ ਪਾਤਸ਼ਾਹ ਤੇ ਆ ਕੇ ਕੰਮ ਹੋਇਆ ਤੇ ਜਦ ਕੀ ਤੂੰ ਸੇਵਾ ਲਾਗ ਦਾ ਮਤਲਬ ਇਹ ਹੈ ਤਾਂ ਉਹ ਵਿੱਚ ਸੰਗਤ ਆ ਕੇ ਜੁੜੀ ਉਹੀ ਕੰਮ ਉਹ ਕਰਨ ਕੇ ਪ੍ਰਚਾਰ ਦਾ ਪਰ ਆਪਣੀ ਸੇਵਾ ਚਲਾਉਣ ਵਾਸਤੇ ਨਹੀਂ ਕਿਤੇ ਗਿਆ ਹੋਇਆ ਜੋ ਸੇਵਾ ਉਹ ਕਰਦਾ ਹੋਈ ਤੁਸੀਂ ਕਰਨ ਲੱਗ ਜਾਓ ਜੋ ਕੰਮ ਉਹ ਕਰਦਾ ਤੁਸੀਂ ਲੱਗ ਜਾਓ ਤੇ ਜਨ ਕੀ ਤੂੰ ਜੇ ਉਹ ਜਿਹਾ ਹੀ ਬਣਨਾ ਤਾਂ ਤਾਂ ਉਹੀ ਕੰਮ ਕਰਨਾ ਪਊ ਜੇ ਕੁਝ ਹੋਰ ਕਹਿ ਜਾ ਬਣਨਾ ਜੇ ਉਹ ਤਾਂ ਫਰਕ ਹੋਊ ਤਾਂ ਉਹ ਜਿਹਾ ਰੂਪ ਵੀ ਫਰਕ ਵਾਲਾ ਹੋਊ ਰੰਗ ਵੀ ਫਰਕ ਵਾਲਾ ਹੀ ਬਣੂਗਾ ਆਪ ਜਾਣਨਾ ਹੋ ਵੀ ਤੇਰਾ ਨਾਲ ਤਿਸ ਜਨ ਕੇ ਪੂਜੋ ਸਦ ਪੈਣਾ ਆਵਣ ਜਾਣ ਨਾ ਹੋਈ ਤੇਰਾ ਫਿਰ ਤੇਰਾ ਆਵਣ ਜਾਣ ਨਹੀਂ ਹੋ ਸਕਦਾ ਜੇ ਤੇ ਜਨ ਕੋ ਕੀ ਸੇਵਾ ਲਾ ਕੇ ਆ ਜੋ ਉਹ ਕਰਦਾ ਫਿਰ ਆਵਣ ਜਾਣ ਨਹੀਂ ਹੋਣਾ ਤੇਰਾ ਆਵਣ ਜਾਣ ਦੀ ਗਰੰਟੀ ਦੇ ਜੇ ਉਹ ਆਦਮੀ ਜਿਹੜਾ ਕੰਮ ਕਰਦਾ ਜੇ ਉਹਦੇ ਵਾਲਾ ਹੀ ਕੰਮ ਤੁਸੀਂ ਸ਼ੁਰੂ ਕਰ ਲਿਆ ਫਿਰ ਜਮਨ ਤੋਂ ਛੁਟਕਾਰਾ ਹੋ ਜੂਗਾ ਹੁਣ ਇਹ ਉਹਦੇ ਤੇ ਡਿਪੈਂਡ ਕਰਦਾ ਜਿਹਨੇ ਉਹ ਕੰਮ ਕਰਨਾ ਇਹ ਉੱਤੇ ਡਿਪੈਂਡ ਹੈ ਇਹ ਤੋਂ ਕੋਈ ਸੌਖਾ ਤਰੀਕਾ ਨਹੀਂ ਕਿਸੇ ਨੂੰ ਦੇਖ ਕੇ ਰੋਲ ਮਾਡਲ ਨੂੰ ਦੇਖ ਕੇ ਉਹ ਜਿਹਾ ਬਣ ਜਾਣਾ ਇਹ ਸੌਖਾ ਤਰੀਕਾ ਇੱਥੇ ਰੋਲ ਮਾਡਲ ਹੈ ਸਾਡੇ ਕੋਲ ਪੰਜਵੇਂ ਪਾਸ਼ਾ ਰੋਲ ਮਾਡਲ ਨੇ ਚੌਥੇ ਪਾਸ਼ਾ ਰੋਲ ਮਾਡਲ ਸੀ ਤੀਜੇ ਪਾਸ਼ਾ ਰੋਲ ਮਾਡਲ ਸੀ ਦੂਜੇ ਪਾਸ਼ਾ ਰੋਲ ਰੋਲ ਮਾਡਲ ਸੀ ਗੁਰੂ ਨਾਨਕ ਦਾ ਰੋਲ ਮਾਡਲ ਸੀ ਨਾਨਕ ਦਾ ਨਾਮ ਤਾਂ ਚੱਲਦਾ ਰੋਲ ਮਾਡਲ ਨਾਨਕ ਤੋਂ ਸ਼ੁਰੂ ਹੋਇਆ ਉਹੀ ਕੰਮ ਲੱਗੇ ਨੇ ਸਾਰੇ ਨਾਨਕ ਵਾਲੇ ਉਹ ਕੰਮ ਉਹੀ ਲੱਗੇ ਕਿ ਨਾਨਕ ਨੇ ਸਾਰੇ ਨਾਨਕ ਵਾਲਾ ਕੰਮ ਦੂਏ ਨੇ ਸ਼ੁਰੂ ਕੀਤਾ ਨਾਨਕੇ ਤੀਜੇ ਨੇ ਵੀ ਮਹੱਲੇ ਨੇ ਉਹੀ ਕੰਮ ਸ਼ੁਰੂ ਕੀਤਾ ਤੇ ਨਾਨਕ ਤਾਂ ਕਹਾ ਇਹਨੇ ਕੰਮ ਉਹੀ ਸ਼ੁਰੂ ਕੀਤਾ ਉਸੇ ਦਿਲ ਤੋਂ ਕੀਤਾ ਦਸਮ ਪਾਸ਼ਾ ਤੇ ਆ ਕੇ ਦਿਲ ਬਦਲਦਾ ਉਹਨਾਂ ਨੇ ਮੂਰਤੀ ਪੂਜਾ ਨੂੰ ਜ਼ਿਆਦਾ ਰੱਖ ਲਿਆ ਮਾਤਾ ਰੂਪ ਨੂੰ ਜ਼ਿਆਦਾ ਕੀਤਾ ਉਹਨਾਂ ਨੇ ਕੁਝ ਹੋਰ ਕੀਤਾ ਸਰ ਅੱਗੇ ਆ ਕੇ ਹੋਰ ਕੁਝ ਕੀਤਾ ਐਕਸਟਰਾ ਐਕਸਟਰਾ ਹਾਂਜੀ ਆਵਣ ਜਾਣ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਆਵਣ ਜਾਣ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਉਹ ਜਿਹੜਾ ਜਨ ਉਹਦੇ ਸਦਾ ਪੈਰ ਪੂਜੋ ਉਹਦੇ ਜਿਹੜੇ ਪੂਜੋ ਕੀ ਹੈ ਉਹ ਜਿਹੜਾ ਮਾਰਗ ਹੈ ਉਹਦੇ ਜਿਹੜਾ ਫੁੱਟਪ੍ਰਿੰਟਸ ਨੇ ਉਹਨਾਂ ਨੂੰ ਤੁਸੀਂ ਉਹਨਾਂ ਦੇ ਉੱਤੇ ਆਪਣਾ ਤਨ ਮਨ ਧਨ ਜਿਹੜਾ ਉਹ ਸਮਝ ਲਓ ਉਸ ਕੰਮ ਨੂੰ ਉਹਦੇ ਮਾਰਗ ਨੂੰ ਅਰਪਣ ਕਰੋ ਪੂਜੋ ਸਤ ਪੈਰਾ